ਸ਼ਲੋਕ ਹਰ ਹਰ ਮੁਖ ਤੇ ਬੋਲਣਾ ਮਨ ਮੁਠੇ ਸੁਖ ਹੋਏ ਨਾਨਕ ਸਭ ਮੈਂ ਰਬ ਰਹਾ ਹਾਨ ਤਨੰਤਰ ਸੋਏ ਹਰ ਹਰ ਮੁਖ ਤੇ ਬੋਲਣਾ ਮਨ ਮੁਠੇ ਸੁਖ ਸੁਖ ਜਦ ਹੋਣਾ ਜਦ ਮਨ ਦੇ ਵਿੱਚ ਵਰਖਾ ਹੋਈ ਮੁਠੇ ਲਾਉਂਦਾ ਵਰਖਾ ਫਿਰ ਬਾਦਲ ਵਰਖਾ ਹੋਈ ਜੇ ਤਤ ਵਿਚਾਰੇ ਕੋਈ ਜਦ ਗੁਰਮੁਖ ਗੁਰਮਤ ਨੂੰ ਵਿਚਾਰਦੇ ਨੇ ਜਦ ਗੁਰਸਿੱਖ ਗੁਰਮਤ ਨੂੰ ਵਿਚਾਰਦਾ ਵਿਚਾਰਦਾ ਉਸ ਤੇ ਤੇ ਪਹੁੰਚ ਕੇ ਕਿ ਉਹ ਗੁਰਮਤ ਸਮਝ ਆਉਣ ਲੱਗ ਜਵੇ ਜਿੰਨਾ ਹੀ ਤਤ ਪਾਇਆ ਸਾਰਾ ਹੀ ਤਤ ਸਮਝ ਆਉਣ ਆ ਗਿਆ ਫਿਰ ਸਮਝੋ ਪੁੱਠੇ ਫਿਰ ਪੂਰੀ بارش ਹੋਈ ਫਿਰ ਜਿੰਨਾ ਬੱਦਲ 'ਚ ਸੀ ਪਾਣੀ ਝੜ ਗਿਆ ਜੇ ਕੋਈ ਕੋਈ ਬੂਦ ਪੈਂਦੀ ਹੈ ਫਿਰ ਤਾਂ ਪਾਣੀ ਫਿਰ ਗੁਰਬਾਣੀ 'ਚ ਬਹੁਤ ਕੁਝ ਰਹਿ ਗਿਆ ਸਾਨੂੰ ਥੋੜਾ ਜਿਹਾ ਪ੍ਰਾਪਤ ਹੋਇਆ ਬੱਦਲ ਦਾ ਬਧੇਰਾ ਪੂਰਾ ਪਰ ਸਾਨੂੰ ਪ੍ਰਾਪਤ ਹੋਣਾ ਹੀ ਹੋਣਾ ਜਿੰਨਾ ਕਣੀ ਡਿਗਣੀ ਧਰਤੀ ਨੂੰ ਤਾਂ ਉਹਨੇ ਪ੍ਰਾਪਤ ਹੋਣਾ ਸ਼ਾਂਤੀ ਤਾਂ ਉਹਨੇ ਹੋਣੀ ਹੈ ਜਿੰਨੀ ਕਣੀ ਪੈ ਜਾਣੀ ਹੈ ਜਦ ਜੋਰ ਨਾਲ ਵਰਸਦਾ ਨਾ ਉਮੜ ਉਮੜ ਆਇਆ ਬੈਠਾ ਬੁੱਠਾ ਸ਼ੈਬਰ ਲਾਇਆ ਸ਼ੈਬਰ ਲਾ ਕੇ ਪੈਂਦਾ ਰਹੀ ਫੇਰ ਜਲ ਥਲ ਹੁੰਦਾ ਫੇਰ ਧਰਤੀ ਦੀ ਪਿਆਸ ਬੁਝਦੀ ਸ਼ਬਦ ਵਿਚਾਰੇ ਤੋਂ ਜਦੋਂ ਸਾਰੀ ਉਹ ਗੱਲ ਸਮਝ ਆਉਣ ਲੱਗ ਗਿਆ ਫਟਾਫਟ ਉਸ ਅਵਸਥਾ ਨੂੰ ਹੈ ਗੁੱਠਾ ਵਰਖਾ ਹੋ ਗਈ ਜਿੰਨਾ ਮੀਂਹ ਪੈਂਦਾ ਜ਼ੋਰ ਨਾਲ ਪਾਉਂਦਾ ਫਿਰ ਚੱਲ ਪੈਂਦੇ ਨੇ ਸਭ ਫਿਰ ਪਾਣੀ ਚੱਲ ਪੈਂਦਾ ਫਿਰ ਗਾਹਾਂ ਲੜੀ ਚੱਲਦੀ ਹੈ ਗੱਲ ਫਿਰ ਆਪਣੀ ਜਿਹੜੀ ਬੁੱਧੀ ਹੁੰਦੀ ਹੈ ਅਰਮਾਨ ਉਹਦੇ ਵਿੱਚ ਬਹਿ ਤੁਰਦਾ ਉਹ ਲੋੜ ਕੇ ਲੈ ਜਾਂਦਾ ਆਪਣੀ ਬੁੱਧੀ ਨੂੰ ਹਰ ਹਰ ਮੈਂ ਆਪਣੀ ਬੁੱਧ ਹੈ ਨਾ ਪੈਰ ਅੜਾਉਂਦੀ ਅਰਮਾਨ ਸ਼ਾਂਤ ਫਿਰ ਤੈਰਦਾ ਜਾਂਦਾ ਪੈਰ ਨਹੀਂ ਲੱਗਦੇ ਕਿਸੇ ਦੇ ਵੀ ਨਹੀਂ ਪੈਰ ਲੱਗਦੇ ਦੇਖੋ ਇਹ ਤਾਂ ਪਹਿਲੀ ਅਵਸਥਾ ਸੀ ਇਹ ਕਿਹ ਤਾਂ ਪਹਿਲੀ ਵੀ ਅਵਸਥਾ ਹੈ ਕਿਉਂਕਿ ਇਹਨੂੰ ਸ਼ਬਦ ਵਿੱਚ ਦੱਸੀ ਇਹ ਤਾਂ ਪਹਿਲਾਂ ਗਿਆਨ ਕੀ ਆਂਦੀ ਹੁੰਦੀ ਹੈ ਗਿਆਨ ਕੀ ਆਂਦੀ ਨਾਲ ਬਦਲ ਹੁੰਦਾ ਦੇਖੋ ਭਾਈ ਗਿਆਨ ਕੀ ਆਈ ਆਂਦੀ ਸਭੇ ਉਡਾਨੀ ਭਰਮ ਦੀ ਟਾਟੀ ਰਹੇ ਨਾ ਮਾਇਆ ਬੰਦੀ ਇੱਥੇ ਮਾਇਆ ਦਾ ਜਿਹੜਾ ਭਰਮ ਹੈ ਉਹ ਤਾਂ ਦੂਰ ਹੋ ਗਿਆ ਪਹਿਲਾਂ ਜਿੰਨੇ ਗਿਆਨ ਪ੍ਰਚਾਰਕ ਦੂਏ ਕਰਨ ਵਾਲੇ ਨੇ ਉਲਟੇ ਰਸਤੇ ਪਾਉਣ ਵਾਲੇ ਗੁਰਮਤਿ ਉਹਨਾਂ ਦਾ ਤਾਂ ਪਤਾ ਲੱਗ ਗਿਆ ਵੀ ਜਦ ਮਾਇਆ ਛੱਡਣੀ ਹੈ ਫਿਰ ਮਨੋ ਕਾਮਨਾਵਾਂ ਵਾਲਾ ਜਿਹੜਾ ਤੁਸੀਂ ਕਰਦੇ ਹੋ ਅਰਦਾਸਾਂ ਇਹ ਤਾਂ ਪੁੱਠੀ ਗੱਲ ਹੈ ਇਹ ਗਿਆਨ ਗਿਆਨ ਹੀ ਹੋ ਦੇਖੋ ਭਾਈ ਗਿਆਨ ਕੀ ਆਈ ਜਾਂਦੀ ਉਹਦੇ ਨਾਲ ਨੁਕਸਾਨ ਸਭੇ ਉਡਾਣੀ ਭਰਮ ਕੀ ਡਾਟੀ ਭਰਮਿਆਂ ਗੈਨੀਆਂ ਦਾ ਭਰਮ ਸਾਰੇ ਉੜਾ ਇੱਕੇ ਪੱਖ ਹੈ ਗੁਰਬਾਣੀ ਸੰਸਾਰ ਕੀ ਭਰਮ ਜਾਲ ਬਸਾਇਆ ਹੋਇਆ ਪਰ ਗਿਆਨੀ ਉਹ ਦੱਸਣਾ ਉਹ ਹੋਰ ਗੱਲ ਹੈ ਸੱਚ ਕੀ ਹੈ ਉਹ ਦੱਸਣਾ ਹੋਰ ਗੱਲ ਹੈ ਦੋ ਪੱਖ ਨੇ ਝੂਠ ਨੂੰ ਫੜ ਲੈਣਾ ਹੋਰ ਗੱਲ ਹੈ ਸੱਚ ਨੂੰ ਦੱਸਣਾ ਹੋਰ ਗੱਲ ਉਸੇ ਕਹਿੰਦਾ ਦੇਖੋ ਭਾਈ ਗਿਆਨ ਕੀ ਆਈ ਆਂਦੀ ਸਭੇ ਉਡਾਨੀ ਪਰਮ ਕੀ ਟਾਟੀ ਰਹੇ ਨਾ ਮਾਇਆ ਬੰਦੀ ਸਾਰੇ ਹੀ ਭਰਮ ਜਾਣ ਕਰ ਇਹ ਸਮਝ ਆ ਗਈ ਵੀ ਭਰਮ ਜੋਗੀਆਂ ਵਾਲਾ ਸ਼ਬਦ ਸਮਝ ਆ ਗਿਆ ਵੀ ਗਲਤ ਹੈ ਮਾਲਾ ਵਾਲਿਆਂ ਦਾ ਸਮਝ ਆ ਗਿਆ ਵੀ ਗਲਤ ਹੈ ਜਪ ਕੀ ਹੈ ਸਮਝ ਆ ਗਿਆ ਤਪ ਕੀ ਹੈ ਸਮਝ ਆ ਗਿਆ ਨਾਮ ਕੀ ਹੈ ਸਮਝ ਆ ਗਿਆ ਭਗਤੀ ਕੀ ਹੈ ਸਮਝ ਆ ਗਈ ਦਾਨ ਕੀ ਹੈ ਸਮਝ ਆ ਗਿਆ ਪੁੰਨ ਕੀ ਹੈ ਸਮਝ ਆ ਗਿਆ ਦਾਨ ਦਾ ਸਾਡਾ ਜੀ ਨਾਲ ਸੰਬੰਧ ਹੈ ਜਾਤ ਨਾਲ ਸੰਬੰਧ ਨਹੀਂ ਸੰਸਾਰ ਦਾਨ ਉਹ ਦਿੰਦਾ ਜਿਹੜਾ ਸਰੀਰ ਨੂੰ ਚਾਹੀਦਾ ਸਰੀਰ ਦੇ ਮਤਲਬ ਦਾਨ ਜੋਤ ਦੇ ਮਤਲਬ ਦਾ ਨਹੀਂ ਦਿੰਦਾ ਜਾਤ ਦੇ ਮਤਲਬ ਦਾ ਨਹੀਂ ਦਿਆ ਜਾਣੇ ਜੀ ਕੀ ਕਿਸ ਕੋ ਨਦਾਨ ਕਰੇ ਪੰਡਤ ਨਾਵੇ ਜੀਆਂ ਕਾਏ ਹੁਣ ਜੀਆਂ ਕਾਏਗਾ ਤੇ ਜੀ ਨੂੰ ਤਾਂ ਕਾਇ ਹੁੰਦਾ ਹੀ ਨਹੀਂ ਜੀ ਤਾਂ ਮਰਦਾ ਹੀ ਨਹੀਂ ਜੀਆਂ ਕਾਏ ਦਾ ਮਤਲਬ ਜਿਹੜਾ ਉਪਦੇਸ਼ ਦਿੰਦਾ ਜੀ ਦਾ ਖਾਣ ਕਰਦਾ ਜਿਹੜਾ ਉਪਦੇਸ਼ ਦਿੰਦਾ ਉਹਦੀ ਬੁੱਧੀ ਦਾ ਨਾਸ਼ ਕਰਦਾ ਜੀ ਦਾ ਖਾਣ ਮਤਲਬ ਹੈ ਬੁੱਧ ਦਾ ਨਾਸ਼ ਕਰਨਾ ਕਿਸੇ ਦਾ ਕੋ ਗਿਆਨ ਦੇਣਾ ਉਲਟਾ ਗਿਆਨ ਪੜਾਉਣਾ ਉਲਟੀ ਮਤ ਦੇਣਾ ਉਹ ਜੀਆਂ ਕਾਉਣਾ ਇਹ ਸਾਰੇ ਪ੍ਰਚਾਰਕ ਜੀਆਂ ਹੀ ਘਰ ਰਹੇ ਨੇ ਜਿਹੜੇ ਪੜ ਕੇ ਗਿਆਨ ਉਲਟਾ ਅਰਥ ਕਰਕੇ ਗੁਰਬਾਣੀ ਦੇ ਅੱਜ ਦੇ ਰਹੇ ਨੇ ਜੀ ਘਰ ਰਹੇ ਨੇ ਸਾਰੇ ਉਹੀ ਹਰਮੰਦ ਉਹੀ ਇਹ ਤੀਰਥਾਂ ਤੇ ਨਹਾਉਣਾ ਸਰੋਵਰ ਚ ਨਹਾਉਣ ਨੂੰ ਚੰਗਾ ਕਹਿਣਗੇ ਵੀ ਇਹਦਾ ਫਲ ਹੈ ਦੂਏ ਨਹੀਂ ਕਹਿੰਦੇ ਸਰੋਵਰ ਚ ਨਹਾਉਣਾ ਤੋਂ ਕਹਾਣੀ ਸਟੇਜ ਤੇ ਸਰੋਵਰ ਨੂੰ ਕੱਟ ਦਿੰਦਾ ਕਬੀਰ ਜਾ ਕੇ ਕਹਿੰਦਾ ਜਲ ਕੇ ਮੱਜਨ ਕਤ ਹੋਵੇ ਨਿਤ ਨਿਤ ਮਿਹਨਤ ਕਢਾਈਏ ਫਿਰ ਸਰੋਵਰ ਜਲਾਉਣਾ ਸੀ ਫਿਰ ਚੰਗਾ ਸਮਝਦੇ ਇਹਦਾ ਹਲਾ ਅੱਧ ਸਹੀ ਗਿਆ ਜੋ ਉਹਨਾਂ ਦੀ ਗੰਗਾ ਮਾੜੀ ਹੈ ਸਾਡੇ ਵਾਲੀ ਚੰਗੀ ਹੈ ਇੱਥੇ ਆ ਕੇ ਅੜ ਗਏ ਇੱਥੇ ਵਾਲੇ ਅੜ ਗਏ ਇੱਥੇ ਆ ਗਏ ਪਾਣੀ ਉਹੀ ਉਹਨਾਂ ਦਾ ਉਹੀ ਸਾਡਾ ਪਾਣੀ ਤਾਂ ਦਰਿਆਵਾਂ ਦਾ ਹੀ ਹੈ ਇੱਥੇ ਆ ਕੇ ਅੜ ਗਏ ਟੱਕਦਾ ਨਹੀਂ ਕਰਦੇ ਸਾਡਾ ਠੀਕ ਹੈ ਉਹਨਾਂ ਦਾ ਗਲਤ ਗਿਆਨ ਹੈ ਸਮਝ ਨਹੀਂ ਹੈ ਗਿਆਨ ਹੋਰ ਗੱਲ ਹੈ ਸਮਝ ਹੋਰ ਗੱਲ ਗਿਆਨ ਹੈ ਸਭ ਗਲਤ ਦਾ ਪਤਾ ਲੱਗ ਗਿਆ ਸਮਝ ਹੈ ਠੀਕ ਦਾ ਪਤਾ ਲੱਗ ਗਿਆ ਠੀਕ ਦਾ ਗਲਤ ਦਾ ਦੋਨਾਂ ਦਾ ਪਤਾ ਲੱਗ ਗਿਆ ਸਮਝ ਹੈ ਗਿਆਨਵਾਨ ਹੋਣਾ ਹੋਰ ਗੱਲ ਹੈ ਸਮਝਦਾਰ ਹੋਣਾ ਹੋਰ ਗੱਲ ਹੈ ਸਮਝਦਾਰ ਜਦ ਹੁੰਦਾ ਜਾਂ ਬੁੱਝ ਲੈਂਦਾ ਸਭ ਕੁਝ ਗਿਆਨਵਾਨ ਹੁੰਦਾ ਜਿਹਨੂੰ ਪਤਾ ਲੱਗ ਜਾਂਦਾ ਗਿਆਨ ਵਾਹ ਜਾਣਕਾਰੀ ਹੈ ਜਾਣਕਾਰੀ ਗਲਤ ਦੀ ਹੁੰਦੀ ਹੈ ਸੱਚ ਦੀ ਜਾਣਕਾਰੀ ਨਹੀਂ ਹੋ ਸਕਦੀ ਸੱਚ ਦਾ ਗਿਆਨ ਨਹੀਂ ਹੁੰਦਾ ਸੱਚ ਬੁੱਝਣ ਵਾਲੀ ਚੀਜ਼ ਹੈ ਸੱਚ ਦਾ ਗਿਆਨ ਬੁੱਝੇ ਤੋਂ ਬਾਅਦ ਹੁੰਦਾ ਬੁੱਝੇ ਆਪ ਸਭ ਦਾ ਨਹੀਂ ਬੁੱਝ ਆਪਣੀ ਗਿਆਨ ਉਹ ਹੈ ਜਿਹੜਾ ਅਸੀਂ ਆਪਣੀ ਬੁੱਧ ਨਾਲ ਲੈ ਸਕਦੇ ਹਾਂ ਜਿਹੜਾ ਆਪਣੀ ਬੁੱਧੀ ਤੋਂ ਪਰੇ ਹੋ ਗਿਆਨ ਨਹੀਂ ਹੁੰਦਾ ਉਹ ਕਿਰਪਾ ਹੁੰਦੀ ਹੈ ਸਮਝੇ ਬੁਝੇ ਉਹ ਕਿਰਪਾ ਹੁੰਦੀ ਹੈ ਸਮਝੇ ਬੁਝੇ ਤਾਂ ਦਾ ਧਿਆਨ ਮੈਂ ਜਾਣਿਆ ਉਹ ਗਿਆਨ ਤੋਂ ਨਹੀਂ ਪੈਦਾ ਹੁੰਦਾ ਉਹ ਧਿਆਨ ਚੋਂ ਜਾਣਿਆ ਹੈ ਗਿਆਨ ਜੋ ਨਹੀਂ ਜਾਣਿਆ ਸਕਦਾ ਗਿਆਨ ਜੋ ਜਾਣਿਆ ਸਕਦਾ ਗਿਆਨ ਦੇ ਵਿੱਚੋਂ ਜਾਣੀ ਹੈ ਦੁਨੀਆ ਗਿਆਨ ਜੋ ਜਾਣੀ ਹੈ ਮਾਇਆ ਗਿਆਨ ਜੋ ਜਾਣਿਆ ਝੂਠ ਸੱਚ ਨਹੀਂ ਗਿਆਨ ਜੋ ਜਾਣਿਆ ਜਾ ਸਕਦਾ ਸੱਚ ਧਿਆਨ ਜੋ ਜਾਣਿਆ ਜਾ ਸਕਦਾ ਬਹੁਤ ਇੰਪੋਰਟੈਂਟ ਬੜੀ ਗੱਲ ਹੈ ਵਿਦਵਾਨਾਂ ਦੀ ਸਮਝ ਤੋਂ ਪਰੇ ਨੇ ਗੱਲਾਂ ਸਭ ਕਹਿੰਦਾ ਤੁਹਾਨੂੰ ਮੈਂ ਧਿਆਨ ਧਿਆਨ ਮੈਂ ਜਾਣਿਆ ਸੱਚ ਤਾਂ ਧਿਆਨ ਮੈਂ ਜਾਣਿਆ ਗਿਆਨ ਮੈਂ ਕਿੱਥੇ ਜਾਣਿਆ ਇਹਨਾਂ ਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਧਿਆਨ ਮੈਂ ਜਾਣਿਆ ਔਰ ਗਿਆਨ ਮੈਂ ਜਾਣੇ ਦਾ ਕੀ ਫਰਕ ਹੈ ਤੁਹਾਨੂੰ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖੀ ਇਕੱਠ ਕਹਾਣੀ ਇਹਦਾ ਗੁਰਮੁਖਾਂ ਦੀ ਇਕੱਠ ਕਹਾਣੀ ਹੈ ਵਿਦਵਾਨਾਂ ਦੀ ਕਿੱਥੇ ਜਿਹੜਾ ਧਿਆਨ ਮੈਂ ਜਾਣਿਆ ਉਹ ਹੈ ਉੱਠਾ ਸ਼ਬਦ ਲਾਇਆ ਜਦ ਧਿਆਨ ਵਿੱਚ ਜਾਣਕਾਰੀ ਮਿਲਣ ਲੱਗੀ ਫਿਰ ਉੱਠਾ ਛੇੜ ਹੁੰਦਾ ਹੈ ਗਿਆਨ ਹੁੰਦਾ ਦਿਮਾਗ 'ਚ ਧਿਆਨ ਹੁੰਦਾ ਹਿਰਦੇ 'ਚ ਜੋ ਹਿਰਦੇ ਜੋ ਜਾਣਿਆ ਉਹ ਧਿਆਨ ਵਿੱਚ ਜਾਣਿਆ ਜੋ ਦਿਮਾਗ ਨਾਲ ਜਾਣਿਆ ਉਹ ਗਿਆਨ ਵਿੱਚ ਜਾਣਿਆ ਜੋ ਤ੍ਰਿਕਟੀ ਜੋ ਜਾਣਿਆ ਜਿਹਨੂੰ ਦਸ ਲੋਰ ਕਹਿੰਦੇ ਨੇ ਉਹ ਗਿਆਨ ਵਿੱਚ ਜਾਣਿਆ ਜੋ ਹਿਰਦੇ 'ਚ ਜਾਣਿਆ ਉਹ ਧਿਆਨ ਵਿੱਚ ਜਾਣਿਆ ਤੁਹਾਨੂੰ ਮੈਂ ਧਿਆਨ ਧਿਆਨ ਵਿੱਚ ਜਾਣਿਆ ਕੀ ਇਕੱਠ ਕਹਾਣੀ ਦੋ ਅੱਡ ਅੱਡ ਗੱਲਾਂ ਨੇ ਧਿਆਨ ਵਿੱਚ ਜਾਣਿਆ ਸਤਗੁਰ ਨੇ ਗਿਆਨ ਵਿੱਚ ਜਾਣਿਆ ਮਨ ਨੇ ਮਨ ਬੁੱਧੀ ਨੇ ਉੱਥੇ ਤਾਂ ਮਨ ਮਰ ਕੇ ਜਾਂਦਾ ਤਿਰਕੁਟੀ ਮਨ ਮਰ ਕੇ ਛੱਡਦਾ ਜਦ ਮਨ ਮਰ ਜਾਂਦਾ ਤਿਰਕੁਟੀ ਛੱਡ ਦਿੰਦਾ ਤਿਰਕੁਟੀ ਛੁੱਟਿਆ ਦਸਵਾਂ ਦਵਾਰ ਖੁੱਲਦਾ ਫਿਰ ਦਸਵਾਂ ਦਵਾਰ ਖੁੱਲਦਾ ਫਿਰ ਉਹ ਐਂਟਰੀ ਮਿਲਦੀ ਹੈ ਇੱਕ ਹੋ ਜਾਂਦਾ ਫਿਰ ਗਾਹਾਂ ਕੰਮ ਸਤਗੁਰ ਦਾ ਇਹ ਗੁਰਬਾਣੀ ਹੈ ਧਿਆਨ ਸਤਗੁਰ ਦੇ ਨਾਲ ਸੰਬੰਧਤ ਹੈ ਗਿਆਨ ਮਨ ਦੇ ਨਾਲ ਸੰਬੰਧਤ ਹੈ ਇਹ ਠੀਕ ਹੈ ਅਸੀਂ ਵੀ ਧਿਆਨ ਨਾਲ ਸੁਣਦੇ ਪਰ ਸਾਡਾ ਧਿਆਨ ਦਿਮਾਗ ਵਾਲਾ ਹੈ ਉਹਦਾ ਧਿਆਨ ਦਿਲ ਵਾਲਾ ਇੱਕ ਦਿਲ ਵਾਲਾ ਧਿਆਨ ਹੈ ਇੱਕ ਅੰਤਰ ਧਿਆਨ ਹੈ ਇੱਕ ਬਾਹਰ ਧਿਆਨ ਹੈ ਸਾਡਾ ਬਾਹਰ ਧਿਆਨ ਹੈ ਅੰਤਰ ਧਿਆਨ ਨਹੀਂ ਹੈ ਅੰਦਰੋਂ ਜਾਣਣਾ ਸੱਚ ਬਾਹਰੋਂ ਜਾਣਣਾ ਝੂਠ ਗੁੱਡੀ ਜੋ ਅਸੀਂ ਝੂਠ ਜਾਣਿਆ ਸਿਰਕੁੜੀ ਜੋਗੀ ਬਾਹਰ ਨੇ ਬਾਹਰ ਅਸੀਂ ਉਹਨਾਂ ਨੂੰ ਦੇਖਦੇ ਹਾਂ ਮਾਲਾ ਵਾਲੇ ਬਾਹਰ ਨੇ ਬਾਹਰ ਉਹਨਾਂ ਨੂੰ ਦੇਖਦੇ ਹਾਂ ਬਾਹਰੋਂ ਜੁੜੇ ਹੋਏ ਨੇ ਕਿੱਥੇ ਕਿੱਥੇ ਜੁੜੇ ਨੇ ਬਾਹਰ ਦੇਖਦੇ ਹਾਂ ਦੇਖਦੇ ਹਾਂ ਵੀ ਇਹ ਤਾਂ ਗਲਤ ਹੈ ਗੁਰਬਾਣੀ ਦਾ ਕਹਿੰਦੀ ਅੰਦਰ ਜੁੜ ਬਾਹਰ ਡੋਲੇ ਸੇ ਭਰਮ ਲਾਈ ਇਹ ਗਿਆਨ ਤੋਂ ਹੀ ਪਤਾ ਲੱਗ ਜਾਂਦਾ ਬਾਹਰ ਆਤਮ ਜਿਹੜਾ ਜੀਣਾ ਆਤਮ ਚਿੰਤਨ ਧਿਆਨ ਅੰਦਰੋਂ ਹੈ ਆਤਮ ਦਰਸ ਜਿਹੜਾ ਆਤਮ ਦਰਸ਼ਨ ਹੋਣਾ ਧਿਆਨ ਵਿੱਚ ਜਾਣਿਆ ਜਾਣਿਆ ਗਿਆ ਧਿਆਨ ਵਿੱਚ ਆਤਮ ਨੂੰ ਆਤਮ ਨੂੰ ਜਾਣਿਆ ਆਤਮ ਪ੍ਰਾਤਮ ਨੂੰ ਇੱਕ ਨੂੰ ਜਾਣਿਆ ਧਿਆਨ ਵਿੱਚ ਜਦੋਂ ਗਿਆਨ ਹੈ ਗਿਆਨ ਕੀ ਆਈ ਆਂਦੀ ਸਭੇ ਉਡਾਨੀ ਭਰਮ ਕੀ ਟਾਟੀ ਰਹੇ ਮਾਇਆ ਬੰਦੀ ਫਿਰ ਕਹਾ ਕਬੀਰ ਅਗਲੀਆਂ ਪੰਕਤੀਆਂ 'ਚ ਕਹਿੰਦਾ ਆਂਦੀ ਪਾਛੇ ਜੋ ਜਲ ਵਰਸੇ ਉਹ ਹੈ ਆਂਦੀ ਪਾਛੇ ਜੋ ਜਲ ਵਰਸੇ ਤੇ ਤੇਰਾ ਜਲ ਉਸ ਨਾਲ ਇਹ ਭਿਜਿਆ ਜਨ ਉਸ ਨਾਲ ਮਨ ਭਿਜਿਆ ਮਨ ਦੀ ਗੱਲ ਨਾ ਭਿਜਦਾ ਨਹੀਂ ਹੈ ਮਾਇਆ ਦੇ ਦੂਜਿਆਂ ਨੂੰ ਗਲਤ ਕਹਿ ਕੇ ਪੰਡਤ ਨੂੰ ਕਹਿ ਕੇ ਜੋਗੀ ਨੂੰ ਗਲਤ ਕਹਿ ਕੇ ਮਨ ਨਹੀਂ ਭਿਜਦਾ ਕਹਤੇ ਰਾਜਨ ਭੀਨਾ ਤਾਂ ਭਜਿਆ ਹੈ ਉਹ ਕਬੀਰ ਮਨ ਪਿਆ ਪ੍ਰਗਾਸਾ ਉਹਦੇ ਭਾਨ ਚੀਨਾ ਉੱਤੇ ਭਾਨ ਗਿਆ ਬੱਦਲ ਨਹੀਂ ਗਿਆ ਇਹ ਭਾਨ ਹੈ ਵਰਖਾ ਕਰ ਰਿਹਾ ਸੂਰਜ ਕਿਰਨਾਂ ਦੀ ਵਰਖਾ ਕਰ ਰਿਹਾ ਉਹਦੇ ਕੋਲ ਉਹਦਾ ਚੜਿਆ ਹੋਇਆ ਸੂਰਜ ਉਹ ਕਿਰਨਾਂ ਦੀ ਵਰਖਾ ਕਰ ਰਿਹਾ ਜੋਤ ਦੀ ਵਰਖਾ ਕਰ ਰਿਹਾ ਮੀਂਹ ਦੀ ਵਰਖਾ ਨਹੀਂ ਹੋ ਰਹੀ ਇਹ ਬੱਦਲ ਤਾਂ ਹਨੇਰਾ ਕਰ ਦਿੰਦਾ ਸਮਝੇ ਚੜ ਕੇ ਹੁੰਦਾ ਜੇ ਬਾਹਰ ਬੱਦਲ ਚੜ ਗਿਆ ਉਹਨਾਂ ਦਾ ਹਨੇਰਾ ਕਰਦਾ ਇਹ ਬੱਦਲ ਚਾਲਣ ਕਰਦਾ ਰੋਸ਼ਨੀ ਦੀ ਵਰਖਾ ਕਰਦਾ ਜਿਵੇਂ ਸੂਰਜ ਕਾਲੀ ਵਰਖਾ ਕਰਦਾ ਰੋਸ਼ਨੀ ਦੀ ਆਂਦੀ ਪਾਛੇ ਜੋ ਜਲ ਵਰਸੇ ਕਿਹਾ ਜਲ ਵਰਸੇ ਤੇ ਤੇਰਾ ਜਨ ਭੀਨਾ ਵਿਗਿਆ ਕੌਕ ਵੀਰ ਮਨ ਭਿਆ ਪ੍ਰਕਾਸ਼ਾ ਉਹਦੇ ਭਾਗੀ ਜਦ ਸੂਰਜ ਚੜ ਕੇ ਆਇਆ ਬੱਦਲ ਨਹੀਂ ਚੜ ਕੇ ਸੂਰਜ ਚੜ ਕੇ ਆਇਆ ਉਹਨੇ ਵਰਸ਼ਾ ਕੀਤੀ ਆਪ ਰੋਸ਼ਨੀ ਦੀ ਡਾਇਰੈਕਟ ਰੋਸ਼ਨੀ ਦਿੱਤੀ ਜਾਂ ਸ਼ਬਦ ਗੁਰੂ ਨੇ ਤਾਂ ਸਾਰਾ ਪਰਦਾ ਫਾਸ਼ ਹੋਇਆ ਤਾਂ ਉਸ ਰੋਸ਼ਨੀ ਨਾਲ ਆਪਣਾ ਆਪਾ ਦੇਖਿਆ ਮੈਂ ਕੀ ਹਾਂ ਮੇਰੇ ਤੇ ਰੋਸ਼ਨੀ ਪਾਈ ਮੈਨੂੰ ਆਪਾ ਦੇਖਿਆ ਵੀ ਮੈਂ ਕੀ ਹਾਂ ਉਹਦੀ ਰੋਸ਼ਨੀ ਨਾਲ ਮੇਰੇ ਗਿਆਨ ਨਾਲ ਮੈਨੂੰ ਆਪਣਾ ਆਪਾ ਨਹੀਂ ਦਿਖਦਾ ਆਪਣੇ ਗਿਆਨ ਨਾਲ ਆਪਣਾ ਆਪਾ ਨਹੀਂ ਦਿਖਦਾ ਰੋਸ਼ਨੀ ਵੀ ਵਰਖਾ ਹੈ ਦੋ ਸਟੇਜਾਂ ਹੋ ਗਈਆਂ ਗੁਰਬਾਣੀ ਦਾ ਗਿਆਨ ਸਮਝਣਾ ਹੋਰ ਗੱਲ ਹੈ ਜਿੱਥੇ ਤੱਕ ਸਮਝ ਹੈ ਵਿਦਵਾਨ ਹੈ ਸਮਝ ਹੈ ਉੱਥੇ ਤੱਕ ਵਰਖਾ ਨਹੀਂ ਹੈ ਗਲਤ ਕੀ ਹੈ ਗਲਤ ਕੀ ਹੈ ਗਲਤ ਕੀ ਹੈ ਇਹਦਾ ਹੀ ਪ੍ਰਚਾਰ ਹੋਇਆ ਸਿਰਫ ਠੀਕ ਹੀ ਹੈ ਤਾਂ ਗੱਲ ਹੀ ਨਹੀਂ ਹੈ ਠੀਕ ਕੀ ਹੈ ਇੰਪੋਰਟੈਂਟ ਗੱਲ ਇਹ ਹੈ ਕਿ ਠੀਕ ਕੀ ਹੈ ਪੜਨ ਦੀਆਂ ਗਲਤੀਆਂ ਜੋਗੀ ਦੱਸੀ ਜਾਂਦਾ ਜੋਗੀ ਦੀਆਂ ਗਲਤੀਆਂ ਪੰਡਤ ਦੱਸੀ ਜਾਂਦਾ ਦੋਹਾਂ ਦੀਆਂ ਗਲਤੀਆਂ ਮੁਸਲਮਾਨ ਦੱਸੀ ਜਾਂਦੇ ਮੁਸਲਮਾਨਾਂ ਦੀਆਂ ਗਲਤੀਆਂ ਦੋਏ ਦੱਸੀ ਜਾਂਦੇ ਨੇ ਗਲਤੀਆਂ ਦੇ ਦੋਹਾਂ ਦੀਆਂ ਸਾਰਿਆਂ ਨੂੰ ਇੱਕ ਦੂਜੇ ਦੀ ਨਜ਼ਰ ਆਉਂਦੀ ਹੁੰਦੀ ਕਮੀਆਂ ਤਾਂ ਕਦੂਆਂ ਦਾ ਨਜ਼ਰ ਆਉਂਦੀਆਂ ਹੁੰਦੀਆਂ ਕਮੀਆਂ ਜੇ ਨਜ਼ਰ ਨਹੀਂ ਆਉਂਦੀਆਂ ਤਾਂ ਆਪਣੀਆਂ ਨਹੀਂ ਆਉਂਦੀਆਂ ਉਹਦੇ ਖਾਤਰ ਕਹਿ ਕੇ ਵੀ ਨਾ ਨੰਦੋ ਨੰਦੋ ਮੁਖੋ ਲੋਗ ਨੰਦੋ ਮੇਰੀ ਕਮੀ ਦੱਸੋ ਭਗਤ ਕਹਿੰਦੇ ਸਾਡੀ ਕਮੀ ਦੱਸੋ ਕੀ ਹੈ ਆਪਣੀ ਕਮੀ ਦੀਦੀ ਨਹੀਂ ਹੁੰਦੀ ਤਾਂ ਕਿਹਾ ਦੱਸੋ ਇਹ ਕਹਿੰਦੇ ਨੇ ਕਮੀ ਸਾਡੀ ਦੱਸੋ ਨਾ ਕਿੰਤੂ ਕਰੋ ਨਾ ਚੋਰ ਕਹਿੰਦੇ ਹੁੰਦੇ ਨੇ ਕਮੀ ਨਾ ਦੱਸੋ ਗੁੱਸਾ ਕਰਦੇ ਨੇ ਦੱਸੇ ਤੇ ਭਗਤ ਕਹਿੰਦੇ ਹੁੰਦੇ ਨੇ ਸਾਡੀ ਕਮੀ ਦੱਸੋ ਕਿਉਂ ਨਾ ਜੇ ਕਮੀ ਉਹਨਾਂ ਤੋਂ ਰਹੇਗੀ ਕਿਤੇ ਰੁਕੀ ਛਿਪੀ ਉਹਨਾਂ ਨੂੰ ਦੱਸੇ ਤੇ ਉਹ ਉਹ ਕਮੀ ਦੂਰ ਕਰ ਲੈਣਗੇ ਇਸ ਕਰਕੇ ਕਬੀਰ ਇੱਕ ਜਗ੍ਹਾ ਕਹਿੰਦਾ ਇਹਦੇ ਚ ਨਹੀਂ ਕੱਚੀ ਬਾਣੀ ਜੀ ਨਿੰਦਕ ਨੀਰੇ ਰਾਖੀਏ ਆਂਗਣ ਗੁੱਟੀ ਛਪਾਏ ਬਿਨ ਪਾਣੀ ਸਾਬਣ ਬਿਨਾ ਨਿਰਮਲ ਕਰੇ ਸਭਾਏ ਆਪਣੇ ਨੇੜੇ ਇੱਕ ਨੰਦਕ ਜ਼ਰੂਰ ਰੱਖਣਾ ਚਾਹੀਦਾ ਵਿਹੜੇ 'ਚ ਕੁਟਿਆ ਦੇ ਵਿੱਚ ਲਪੋ ਕੇ ਤਾਂ ਕਿ ਵੇਲੇ ਕਵੇਲੇ ਸਾਡੇ ਨੂੰ ਦੱਸਦਾ ਰਹੇਗਾ ਵੀ ਆਪਣਾ ਸੁਭਾਅ ਨਿਰਮਲ ਹੋ ਜਵੇ ਸਾਡੇ ਸੁਭਾਅ ਨੂੰ ਨਿਰਮਲ ਕਰ ਲਿਆ ਤੇ ਗੁਰਬਾਣੀ ਨੇ ਕਿਹਾ ਵੀ ਜਿਹੜਾ ਹੁੰਦਾ ਨੰਦਕ ਇਹਦੇ ਦੂਰ ਰਹਿਣਾ ਚਾਹੀਦਾ ਦੂਰ ਹੋ ਜਾਈਏ ਭਾਵੇਂ ਸਾਧ ਸਾਧ ਇਸ ਕਰਕੇ ਉਹ ਪੰਕਤੀ ਨਹੀਂ ਲਈ ਗੁਰਬਾਣੀ ਚ ਇਹਨਾਂ ਦੀ ਸੰਗਤ ਨਹੀਂ ਕਰੀਦੀ ਹੁੰਦੀ ਨਿੰਦਿਆ ਦੂਰੋਂ ਇਹਨਾਂ ਦੇ ਗੱਲ ਲੈਣਾ ਹੀ ਠੀਕ ਹੈ ਨਿੰਦਿਆ ਦੂਰੋਂ ਹੀ ਕਰਦੇ ਨੇੜੇ ਰਹੇ ਤੇ ਨਿੰਦਿਆ ਵੀ ਨਹੀਂ ਕਰਦੇ ਹੁੰਦੇ ਜੇ ਨੰਦਕ ਨੂੰ ਨੇੜੇ ਰੱਖ ਲਈਏ ਉਹ ਇੰਨਾ ਪ੍ਰਭਾਵਿਤ ਹੋ ਜਾਂਦਾ ਗਿਆਨ ਤੋਂ ਨਿੰਦਿਆ ਕਰਨ ਦੇ ਜੋਗਾ ਹੀ ਰਹਿੰਦਾ ਇਸ ਕਰਕੇ ਇਹਨਾਂ ਨੂੰ ਦੂਰ ਰੱਖੀਦਾ ਤਾਂ ਕਿ ਦੂਰੋਂ ਨਿੰਦਿਆ ਕਰਨ ਨਿੰਦਿਆ ਦਾ ਦੂਰੋਂ ਹੀ ਪਤਾ ਲੱਗ ਜਾਂਦਾ ਜੇ ਸਾਨੂੰ ਉਹਨਾਂ ਦਾ ਦੂਰੋਂ ਪਤਾ ਲੱਗਦਾ ਉਹਨਾਂ ਦਾ ਸਾਡਾ ਉਹਨਾਂ ਨੂੰ ਕਿਉਂ ਦੂਰੋਂ ਪਤਾ ਲੱਗਦਾ ਕਮੀ ਦਾ ਤਾਂ ਦੂਰੋਂ ਹੀ ਪਤਾ ਲੱਗ ਜਾਂਦਾ ਪਰ ਸ਼ਿਵ ਜੀ ਕਿਸੇ ਨੇ ਦੇਖਿਆ ਸ਼ਿਵ ਜੀ ਦੀਆਂ ਕਮੀਆਂ ਇੱਥੇ ਦਸੀਆਂ ਹੋਈਆਂ ਨੇ ਸਾਨੂੰ ਵੀ ਸਮਝ ਆ ਵੀ ਸ਼ਿਵ ਜੀ ਦੀਆਂ ਕਮੀਆਂ ਕੀ ਨੇ ਜੇ ਸਮਾਧੀ ਲਾਉਂਦਾ ਉਹ ਸਮਾਧੀ ਨਾਲ ਕੀ ਮਿਲ ਜੂਗਾ ਹਾਂਜੀ ਹਰ ਹਰ ਮੁਖ ਤੇ ਬੋਲਣਾ ਹਰ ਹਰ ਮੁਖ ਤੇ ਬੋਲਣਾ ਮਨ ਮੁੱਠੇ ਸੁਖ ਹੋਏ ਮਨ ਮੁੱਠੇ ਸੁਖ ਹੋਏ ਜਦ ਆ ਜਿਹੜਾ ਗੁਰਬਾਣੀ ਕਦਰ ਰਚੀ ਜਾਂਦੀ ਹੈ ਜਦ ਮਨ ਮੁੱਠੇ ਜਿੰਨਾ ਜਰ ਮਨ ਦੇ ਵਿੱਚ ਬੁੱਠਿਆ ਨਹੀਂ ਆ ਕੇ ਸ਼ਬਦ ਲਾ ਕੇ ਤੇ ਬੋਲੂ ਕੀ ਇਹਨੂੰ ਕਹਿੰਦੇ ਬੁਲਾਇਆ ਬੋਲੇ ਅੰਦਰੋਂ ਕੀ ਨਿਕਲਣਾ ਕੋਠੇ ਤੋਂ ਕੀ ਆਉਂਦਾ ਪਾਣੀ ਕਹਿੰਦੇ ਵੀ 45 ਚੱਲ ਪਏ ਅੰਦਰ ਬੈਠਾ ਅੰਦਰ ਤਾਂ ਵਰਖਾ ਲੱਗਦੀ ਨਹੀਂ ਕਹਿੰਦਾ ਵੀ ਮੀਂਹ ਪੈਂਦਾ ਜੋਰ ਨਾਲ ਇਹਦਾ ਮਤਲਬ ਹੈ ਬਾਹਰ ਪੰਤਾਲੇ ਦਾ ਖੜਕਾ ਜੇ ਸੁਣਦਾ ਹੈ ਦਰਵਾਜ਼ਾ ਖਿੜਕੀ ਕੋਈ ਹੈ ਨਹੀਂ ਫਿਰ ਮੀਂਹ ਪੈਂਦਾ ਤਾਂ ਹੀ ਪਤਾਲ ਚੱਲਦਾ ਕਿੱਥੇ ਚੱਲਦਾ ਨਹੀਂ ਪਾਣੀ ਵਹਿ ਤੁਰਿਆ ਉਹ ਜੋ ਜਿਹੜਾ ਵਹਿ ਤੁਰਨਾ ਨਾ ਧਾਰਾ ਉੱਠਾ ਸ਼ਬਦ ਲਾਇਆ ਤੇ ਬਣਾ ਕਿਵੇਂ ਧਾਰਾ ਬਹੂਗੀ ਕੱਲੀ ਕੱਲੀ ਕਣੀ ਜਿਹਨੂੰ ਲਿਖਦੀ ਉਹ ਨਹੀਂ ਕਰ ਸਕਦਾ ਪ੍ਰਚਾਰ ਹੈ ਤਾਂ ਲੜੀ ਹੈ ਲੜੀ ਜੋੜ ਕੇ ਕਿਵੇਂ ਚੱਲੂ ਧਾਰ ਕਿਵੇਂ ਚੱਲੂ ਪਵਨ ਬਹਾ ਹੈ ਧਾਰ ਧਾਰ ਚੱਲਣੀ ਹੈ ਧਾਰ ਠੰਡਾ ਕਰਨ ਵਾਲੀ ਧਾਰ ਪੁੱਠਾ ਜੈਬਲ ਲਾ ਜਦੋਂ ਜਿਨ੍ਹਾਂ ਨੇ ਗੁਰਬਾਣੀ ਰਚੀ ਹੈ ਉਹਨਾਂ ਦੇ ਅੰਦਰ ਦੀ ਅਵਸਥਾ ਹੈ ਉਹਨਾਂ ਨੇ ਆਪਣੀ ਗੱਲ ਦੱਸੀ ਹੈ ਵੀ ਉਦੋਂ ਸੁਖ ਹੁੰਦਾ ਐਵੇਂ ਨਹੀਂ ਸੁਖ ਪਹਿਲੇ ਜਿਹੜੇ ਕਹਿਣ ਲੱਗੇ ਆਨੰਦ ਹੈ ਇਸ ਨੂੰ ਗੁਰੂ ਪੰਚ ਤੀਜੇ ਪਾਤਸ਼ਾਹ ਕਹਿੰਦੇ ਨੇ ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਇਹ ਉਦੋਂ ਵੀ ਗਾਹਾਂ ਦੀ ਗੱਲ ਹੈ ਪਰਮ ਆਨੰਦ ਹੈ ਉਹ ਤਾਂ ਸਤਿਗੁਰੂ ਮੈਂ ਪਾਇਆ ਤੋਂ ਹੀ ਆਨੰਦ ਕਹਿਤਾ ਸੀ ਉਹਨਾਂ ਨੇ ਆਨੰਦ ਹੁੰਦਾ ਕੱਲੀ ਮਾਇਆ ਤੋਂ ਕੱਲੀ ਮਾਇਆ ਦੀ ਭੁੱਖ ਚਲੀ ਗਈ ਆਨੰਦ ਹੈ ਪਰ ਨਾਮ ਦੀ ਭੁੱਖ ਦਾ ਨਾ ਜੋ ਗਈ ਨਾਮ ਦੀ ਭੁੱਖ ਪੂਰੀ ਹੋ ਗਈ ਪਰਮ ਆਨੰਦ ਦੋਸਤੇ ਜਾਣੇ ਵੀ ਆਨੰਦਾਰ ਪਰਮਾਨੰਦ ਨਹੀਂ ਦੀਆਂ ਅੱਧਾ ਹੀ ਆਨੰਦ ਹੈ ਆਨੰਦ ਜਿਹੜਾ ਮਾਇਆ ਦੇ ਭੁੱਖ ਨਹੀਂ ਰਹੀ ਮਾਇਆ ਦੀ ਭੁੱਖ ਨਹੀਂ ਰਹੀ ਆਨੰਦ ਦਾ ਪਰ ਹੈ ਨਾਮ ਦੀ ਭੁੱਖ ਦਾ ਜੋ ਪੂਰੀ ਨਹੀਂ ਹੋਈ ਮਾਇਆ ਦੀ ਭੁੱਖ ਮਿਟ ਗਈ ਨਾਮ ਦੀ ਭੁੱਖ ਲੱਗਿਆ ਹੀ ਨਾਮ ਦੀ ਭੁੱਖ ਜਦੋਂ ਪੂਰੀ ਹੋ ਜਦੋਂ ਬੁੱਠਾ ਸ਼ਹਿਬਰ ਲਾਏ ਉਦੋਂ ਹੋਊਗੀ ਪਰਮ ਆਨੰਦ ਮਨ ਮੁੱਠੇ ਮਨ ਮੁੱਠੇ ਸੁਖ ਹੋਏ ਮਨ ਮੁੱਠੇ ਸੁਖ ਇਹ ਸੁਖ ਹੈ ਜਿਹੜਾ ਪਰਮਾਨੰਦ ਦਾ ਸੁਖ ਹੈ ਪਰਮਾਨੰਦ ਸੁਖ ਹੈ ਇਹਦੇ ਬਾਅਦ ਦੁੱਖ ਨੂੰ ਕੋਈ ਜਗ੍ਹਾ ਨਹੀਂ ਹੁਣ ਇਹ ਸੁਖ ਮੰਗਦਾ ਸੀ ਕਬੀਰ ਇਹ ਹੀ ਸੁਖ ਕਬੀਰ ਮੰਗਦਾ ਜਿਹੜਾ ਕਹਿੰਦਾ ਨਾ ਸੁਖ ਮੰਗ ਤੇ ਦੁੱਖ ਅੱਗੇ ਆਵੇ ਸੰਸਾਰੀ ਸੁਖ ਮੰਗੇ ਤੇ ਬਾਅਦ ਦੁੱਖ ਹੋ ਸਕਦਾ ਹਰ ਸੰਸਾਰੀ ਸੁਖ ਤੇ ਬਾਅਦ ਦੁੱਖ ਆ ਜਾਂਦਾ ਐਸਾ ਸੁਖ ਮੈਨੂੰ ਨਹੀਂ ਚਾਹੀਦਾ ਸੋ ਸੁਖ ਹਾਮੂ ਨਾ ਮੰਗਿਆ ਭਾਵੇਂ ਸੁਖ ਮੰਗਾ ਦੁੱਖ ਆਗੇ ਆਵੇ ਜਿਹੜਾ ਸੁਖ ਮੰਗੇ ਤੇ ਬਾਅਦ ਕਿਸੇ ਦੁੱਖ ਆਉਣ ਦੀ ਸੰਭਾਵਨਾ ਬਣੀ ਰਹੇ ਐਸਾ ਸੁਖ ਮੈਨੂੰ ਨਹੀਂ ਚਾਹੀਦਾ ਆਉਣ ਵਾਲੇ ਦੁੱਖ ਦਾ ਫਿਕਰ ਰਹੂਗਾ ਉਹ ਤਾਂ ਸੁਖ ਤੇ ਫਿਕਰ ਖੜਾ ਰਹਿੰਦਾ ਹੈ ਜੇਬ 'ਚ ਰੁਪਈਏ ਨੇ ਪਤਾ ਨਹੀਂ ਕਦ ਮੁੱਕ ਜਾਣੇ ਨੇ ਕਿੰਨਾ ਹੋ ਜਾਣਾ ਇੱਕ ਵਾਰ ਪਾਏ ਹੋਏ ਨੇ ਜਾਂ ਦੇ ਮੁੱਕੇ ਜਾਣੇ ਨੇ ਉਹਨਾਂ ਨੇ ਖਰਚ ਦਾ ਨਾਲ ਫਿਕਰ ਚੜਿਆ ਹੋਇਆ ਘਟਦੇ ਨੇ ਨਾ ਘਟਦੇ ਨੇ ਨਲਕੇ ਦੇ ਪਾਣੀ ਦਾ ਨਹੀਂ ਫਿਕਰ ਖੂਹ ਪਾਣੀ ਦਾ ਨਹੀਂ ਫਿਕਰ ਕੱਢੀ ਜਾਂਦਾ ਪੀ ਜਾਂਦਾ ਡੋਲੀ ਜਾਂਦਾ ਨਾਈ ਜਾਂਦਾ ਕੋਈ ਹੋਰ ਵੀ 10 ਵਾਰਟੀਆਂ ਭਰ ਕੇ ਲੈ ਜਾ ਉਹਨੂੰ ਪਤਾ ਹੈ ਕਿਹੜਾ ਮੁੱਕਣਾ ਫਿਕਰ ਕਾਦਾ ਜਾਂ ਮੁੱਕਣ ਦਾ ਫਿਕਰ ਨਾ ਰਹੇ ਥੱਲੇ ਜਾ ਰਿਹਾ ਸਮੁੰਦਰ ਨਾਲ ਜੁੜ ਜਵੇ ਵਰਖਾ ਦਾ ਪਾਣੀ ਹੈ ਨਦੀਆਂ ਨਾਲ ਟੋਪੇ ਸਭ ਭਰ ਦਿੰਦਾ ਵਾਧੂ ਹੁੰਦਾ ਵਾਧੂ ਨਿਕਲ ਜਾਂਦਾ ਨਿਕਲਦਾ ਆਪਾਂ ਨੂੰ ਤਾਂ ਚਾਹੀਦਾ ਨਹੀਂ ਉਹ ਉੱਤੋਂ ਜਨਾਜਰ ਪੈਂਦਾ ਹੈ ਤੇ ਘਰਾਂ ਦਾ ਪਾਣੀ ਦਾ ਫਿਰ ਬਾਹਰ ਆਪੇ ਨਿਕਲ ਜਾਂਦਾ ਮਨ ਮੁਠੇ ਸੁਖ ਹੋਏ ਇਹ ਸੁਖ ਹੈ ਅਸਲ ਦੇ ਵਿੱਚ ਜਿਹਨੂੰ ਗੁਰਮਤ ਸੁਖ ਮੰਨਦੀ ਹੈ ਸੰਸਾਰ ਦੇ ਸੁਖ ਸੁਖ ਨਹੀਂ ਹੁੰਦੇ ਮਨ ਮੁਠੇ ਤੇ ਬਿਨਾ ਮਨ ਵਿੱਚ ਮੁਠੇ ਤੇ ਬਿਨਾ ਗੁਰਬਾਣੀ ਦੀ ਅੰਦਰੋਂ ਸੋਝੀ ਆਈ ਤੇ ਬਿਨਾ ਅੰਦਰੋਂ ਜਿਵੇਂ ਅੰਦਰੋਂ ਨਾਲ ਕੇ ਜੋ ਧਾਤੀ ਜੋ ਪਾਣੀ ਹੁੰਦਾ ਬਾਹਰੋਂ ਪਾਣੀ ਲਿਆ ਕੇ ਰੱਖ ਲਿਆ ਉਹ ਤਾਂ ਮੁੱਕੀ ਜਾਣਾ ਉਹ ਤਾਂ ਮੁੱਕੇ ਜਾਣਾ ਜਦ ਅੰਦਰੋਂ ਹੀ ਨਿਕਲਣਾ ਜਿੰਨਾ ਮਰਜ਼ੀ ਨਿਕਲ ਜੇ ਫਿਰ ਆਪੋ ਭਰ ਕੇ ਮਿਲ ਜਾਵੇ ਜਾਂ ਲੋੜ ਹੋ ਵੱਢ ਲਾਂਗੇ ਖਜ਼ਾਨੇ ਨਾਲ ਜਾ ਜੁੜੇ ਨਾ ਅੰਦਰ ਥੱਲੇ ਮਨ ਉੱਠੇ ਸੁਖ ਹੋਏ ਨਾਨਕ ਸਭ ਮੈਂ ਰੱਬ ਰਹਾ ਨਾਨਕ ਨੰਤਰ ਸੋ ਨਾਨਕ ਸਭ ਮੈਂ ਰੱਬ ਰਹਾ ਨਾਨਕ ਕਹਿੰਦਾ ਸਾਰਿਆਂ 'ਚ ਰੱਬ ਰਹਾ ਰੱਬ ਰਹਾ ਰਾਮ ਨਹੀਂ ਰਹਾ ਬੱਦਲ ਆਉਂਦਾ ਧਰਤੀ ਨਾਲ ਟੱਚ ਕਰਦਾ ਉੱਤੇ ਹੀ ਰਹਿੰਦਾ ਦੂਰ ਤੋਂ ਹੀ ਪੁੱਠਾ ਆਇਆ ਮੀਂਹ ਧਰਤੀ ਤੇ ਪੈਂਦਾ ਪਰ ਉਹਦਾ ਧਰਤੀ ਨਾਲ ਟੱਚ ਵੀ ਨਹੀਂ ਕਰਦਾ ਟੱਚ ਤੁਹਾਡੇ ਨਾਲ ਕਰਦਾ ਨਹੀਂ ਮਾਇਆ ਨਾਲ ਕਰਦਾ ਨਹੀਂ ਟੱਚ ਮਾਇਆ ਨਾਲ ਕਰਦਾ ਨਹੀਂ ਟੱਚ ਕਿਸੇ ਨਾਲ ਨਹੀਂ ਕਰਦਾ ਜੋਤ ਜੋਰ ਨਾਲ ਟੱਚ ਕਰਦੀ ਹੈ ਰਵ ਰਹੀ ਹੁੰਦੀ ਰਵ ਨਹੀਂ ਰਹੀ ਹਾਂ ਨਾਨਕ ਸਾਹਿਬ ਮੈਂ ਰੱਬ ਰਹਾ ਥਾਨ ਖਨੰਤਰ ਸੋਏ ਥਾਨ ਖਨੰਤਰ ਸੋਏ ਹਰ ਹਿਰਦੇ ਵਿੱਚ ਐ ਨਹੀਂ ਹੈ ਵੀ ਐ ਹਿਰਦੇ ਚ ਅੰਤਰ ਹੈ ਜੀ ਨੀਚ ਹੈ ਜੀ ਬਲਾਨਾ ਹੈ ਇਹ ਜੀ ਖਤਰੀ ਹੈ ਜੀ ਸੂਦ ਹੈ ਜੀ ਵਿੱਚ ਹੈ ਨਹੀਂ ਥਾਨ ਖਨੰਤਰ ਬਿਨਾ ਭੇਦ ਭਾਵ ਤੇ ਖਨੰਤਰ ਦਾ ਮੈਂ ਬਿਨਾ ਭੇਦ ਭਾਵ ਦੇ ਹਰੇਕ ਦੇ ਹਿਰਦੇ ਚ ਹੈ ਉਹ 84 ਲੱਖ ਜੂਨ ਦੇ ਇਹ ਵੀ ਨਹੀਂ ਆਦਮੀਆਂ ਦੀ ਗੱਲ ਹੈ ਸਾਰੇ ਜੀਵਾਂ ਦੇ ਹਿਰਦਿਆਂ 'ਚ ਖਲੰਤਰ ਦਾ ਬੰਦਾ ਕਿਸੇ ਥਾਂ ਨਾਲ ਕਿਸੇ ਹਿਰਦੇ ਨਾਲ ਉਹਨੂੰ ਕੋਈ ਨਹੀਂ ਫਰਕ ਆਇਆ ਵੀ ਉੱਚ ਨੀਚ ਹੈ ਉਹਦੇ ਅੰਦਰ ਨਹੀਂ ਹੈਗਾ ਉਹਦੇ ਭੇਦਭਾਵ ਨਹੀਂ ਹੈਗਾ ਹਿਰਦੇ 'ਚ ਉਹ ਨਹੀਂ ਭੇਦਭਾਵ ਰੱਖਦਾ ਭੇਦਭਾਵ ਤਾਂ ਸਾਡੇ ਪਾਏ ਹੋਏ ਨੇ ਆਦਮੀਆਂ ਦੇ ਪਾਏ ਹੋਏ ਨੇ ਭੇਦਭਾਵ ਪੰਡਤ ਨੇ ਪਾਇਆ ਹੋਰ ਦੁਨੀਆ 'ਚ ਕਿਤੇ ਭੇਦਭਾਵ ਨਹੀਂ ਭੇਦਭਾਵ ਸਿਰਫ ਮਨੂ ਨੇ ਪਾਇਆ ਹੋਰ ਦੁਨੀਆ ਕਿਸੇ ਅਵਤਾਰ ਨੇ ਭੇਦਭਾਵ ਨਹੀਂ ਪਾਇਆ ਸਾਰੇ ਅਵਤਾਰਾਂ ਨੇ ਭੇਦਭਾਵ ਮਟਾਏ ਨੇ ਮਨੂ ਨੇ ਭੇਦਭਾਵ ਪਾਇਆ ਮਨਮੁਖਾਂ ਨੇ ਮਨੂ ਦਾ ਮਤਲਬ ਮੁਖ ਆਪਣੇ ਮਤਲਬ ਨੂੰ